ਡਾਕਟਰ ਅਤੇ ਗੜਵਾਈ ਸਾਡੇ ਸ਼ਹਿਰ ਪਟਿਆਲਾ ਦੀ ਸਿੱਖ ਰਿਲੀਜੀਅਨ ਅਕੈਡਮੀ ਵਿੱਚ ਇੱਕ ਵਾਰੀ ਮਿਸ਼ਨਰੀ ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਸਾਹਿਬ ਨੇ ਭਾਈ ਗੁਰਦਾਸ ਜੀ ਬਾਰੇ ਲੈਕਚਰ ਦਿੱਤਾ ਇਸ ਸਮੇਂ ਹਾਲ ਅੰਦਰ ਸਰੋਤਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅਨੇਕਾਂ ਡਾਕਟਰ ਹੋਰ ਬੁੱਧੀਜੀਵੀ ਵੀ ਸ਼ੋਭਤ ਸਨ ਪ੍ਰਿੰਸੀਪਲ ਸਾਹਿਬ ਨੇ ਆਪਣੀ ਯੋਗਤਾ ਅਨੁਸਾਰ ਵਿਦਵਤਾ ਵਾਲੀ ਭਾਸ਼ਾ ਵਿੱਚ ਭਾਈ ਸਾਹਿਬ ਦੇ ਅਨੇਕਾਂ ਗੁਣਾਂ ਨੂੰ ਉਜਾਗਰ ਕੀਤਾ ਲੈਕਚਰ ਦੀ ਸਮਾਪਤੀ ਵਿੱਚੋਂ ਪ੍ਰਸ਼ਨ ਉੱਤਰ ਕਾਲ ਵਿੱਚ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਸਵਾਲ ਕੀਤਾ ਕਿ ਭਾਈ ਗੁਰਦਾਸ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਸੰਬੰਧਤ ਵਾਰ ਦੀਆਂ ਪੌੜੀਆਂ ਵਿੱਚ ਜਿਸ ਵਿੱਚ ਉਹਨਾਂ ਨੇ ਮੱਕਾ ਅਤੇ ਬਗਦਾਦ ਫੇਰੀ ਅਤੇ ਯੋਗੀਆਂ ਨਾਲ ਭੇਟ ਬਾਰੇ ਵਰਣਨ ਕੀਤਾ ਹੈ ਉਹ ਠੀਕ ਹੈ ਜਾਂ ਗਲਤ ਪ੍ਰਿੰਸੀਪਲ ਸਾਹਿਬ ਦੁਬਧਾ ਵਿੱਚ ਪੈ ਗਏ ਕਿ ਕੀ ਉੱਤਰ ਦੇਣ ਜੇ ਉਹ ਠੀਕ ਕਹਿਣ ਤਾਂ ਇਹਦੇ ਬੁੱਧੀਜੀਵੀ ਤੇ ਡਾਕਟਰ ਇਨ੍ਹਾਂ ਗੱਲਾਂ ਨੂੰ ਮੰਨਣ ਤੋਂ ਇਨਕਾਰੀ ਹਨ ਫੇਰਿਆ ਮੱਕਾ ਕਲਾ ਦਿਖਾਰੀ ਵਾਰ ਪਹਿਲੀ ਪੌੜੀ 32 ਅਤੇ ਦੂਸਰੇ ਪਾਸੇ ਉਹ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਭਾਈ ਗੁਰਦਾਸ ਜੀ ਦੀ ਰਚਨਾ ਨਹੀਂ ਹੈ ਸੋ ਥੋੜੀ ਦੇਰ ਸੋਚ ਕੇ ਕਹਿਣ ਲੱਗੇ ਭਾਈ ਗੁਰਦਾਸ ਜੀ ਕੋਈ ਇਤਿਹਾਸਕਾਰ ਨਹੀਂ ਸਨ 2-3 ਮਹੀਨੇ ਪਿੱਛੋਂ ਕਿਸੇ ਸੱਜਣ ਪੁਰਸ਼ ਦੀ ਅੰਤਮ ਅਰਦਾਸ ਵੇਲੇ ਮੇਰੀ ਫਿਰ ਮੁਲਾਕਾਤ ਪ੍ਰਿੰਸੀਪਲ ਸਾਹਿਬ ਨਾਲ ਹੋ ਗਈ ਮੈਂ ਪ੍ਰਸ਼ਨ ਕੀਤਾ ਕਿ ਮੈਂ ਤਾਂ ਹਾਂ ਜਾਂ ਨਾ ਵਿੱਚ ਉੱਤਰ ਮੰਗਿਆ ਸੀ ਤੁਸੀਂ ਗੱਲ ਘੁਮਾ ਕਿਉਂ ਦਿੱਤੀ ਉੱਧਰ ਲੀਆਂ ਮਾਰ ਕੇ ਅਖੀਰ ਕਹਿਣ ਲੱਗੇ ਕੀ ਕੀਤਾ ਜਾਏ ਸਾਡੀ ਮਾਨਸਿਕਤਾ ਅਜਿਹੀ ਬਣ ਗਈ ਹੈ ਕੀ ਇਹ ਗੱਲਾਂ ਸਾਡੇ ਗਲੇ ਤੋਂ ਹੇਠਾਂ ਨਹੀਂ ਉਤਰਦੀਆਂ 1997 ਵਿੱਚ ਮੇਰੀ ਅਮਰੀਕਾ ਫੇਰੀ ਵੇਲੇ ਡਾਕਟਰ ਦਲਜੀਤ ਸਿੰਘ ਨਾਲ ਮੁਲਾਕਾਤ ਹੋਈ ਉਹ ਕਹਿਣ ਲੱਗੇ ਮੈਂ ਤੁਜਕ ਬਾਬਰੀ ਸਾਰੀ ਪੀੜ ਸਾਰੀ ਪੜ੍ਹੀ ਹੈ ਬਾਬਰ ਦੀ ਸਵੈ ਜੀਵਨੀ ਉਸ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨਾਲ ਮੁਲਾਕਾਤ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਸਾਡੇ ਪ੍ਰਚਾਰਕ ਮਨਕਰਤ ਸਾਖੀਆਂ ਦੇ ਆਧਾਰ ਤੇ ਪ੍ਰਚਾਰ ਕਰ ਰਹੇ ਹਨ ਅਤੇ ਬਾਬਰ ਬਾਣੀ ਸ਼ਬਦਾਂ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ ਸਾਡੇ ਸ਼ਹਿਰ ਦੇ ਗੁਰਮਤ ਕਾਲਜ ਦੇ ਪ੍ਰੋਫੈਸਰ ਡਾਕਟਰ ਸਾਹਿਬ ਆਪਣੇ ਪਿਛਲੇ ਸਾਲ ਪੰਜਾ ਸਾਹਿਬ ਦੀ ਯਾਤਰਾ ਵੇਲੇ ਇੱਕ ਨਵੀਂ ਖੋਜ ਕਰਕੇ ਆਏ ਹਨ ਕਿ ਪੰਜਾ ਗੁਰੂ ਸਾਹਿਬ ਦਾ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਇੱਕ ਮੁਸਲਮਾਨ ਮੁਸਵਰ ਨੇ ਇੱਕ ਪੱਥਰ ਤੇ ਘੜ ਕੇ ਪਹਾੜੀ ਤੇ ਪੱਥਰ ਵਿੱਚ ਫਿੱਟ ਕੀਤਾ ਹੈ ਪਛੜੀਆਂ ਸ਼੍ਰੇਣੀ ਦੇ ਲੰਬਰਦਾਰ ਗੁਰਨਾਮ ਸਿੰਘ ਮੁਕਸਰ ਜਿਨ੍ਹਾਂ ਦੀ ਸਿੱਖ ਵਿਰਸੇ ਕੈਨੇਡਾ ਵਿੱਚ ਇੰਟਰਵਿਊ ਵੀ ਆਈ ਸੀ ਸ਼ਕਲ ਸੂਰਤ ਤੋਂ ਗੁਰੂ ਕੇ ਸਿੰਘ ਨਜ਼ਰ ਆਉਂਦੇ ਹਨ ਅਤੇ ਨਾਮ ਵੀ ਸਿੱਖਾਂ ਵਾਲਾ ਹੈ ਉਹ ਬੁੱਧੀ ਹਨ ਪਰ ਚਿੱਠੀ ਪੱਤਰ ਵੇਲੇ ਬੁੱਧਮ ਸ਼ਰਨਮ ਗੱਛਮੀ ਦੀ ਬਜਾਏ ਜੈ ਭੀਮ ਬੀ ਆਰ ਅੰਬੇਡਕਰ ਨਾਲ ਸ਼ੁਰੂ ਕਰਦੇ ਹਨ ਸਾਡੇ ਸ਼ਹਿਰ ਦੀ ਕਲੋਨੀ ਨੰਦਨਗਰ ਬੀ ਦੇ ਗੁਰਦੁਆਰਾ ਸਾਹਿਬ ਆਪਣੇ ਭਾਸ਼ਣ ਸਮੇਂ ਕਈ ਗੱਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਦਰ ਦੀਆਂ ਕਰ ਗਏ ਡਾਕਟਰ ਰਤਨ ਸਿੰਘ ਜੱਗੀ ਜੀ ਦੀ ਪਹਿਲੀ ਖੋਜ ਦੇ ਆਧਾਰ ਤੇ ਦਸਮ ਗ੍ਰੰਥ ਗੁਰੂਕ੍ਰਿਤ ਨਹੀਂ ਹੈ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਖੋਜ ਪ੍ਰਵਾਨ ਕਰਕੇ ਸਨਮਾਨਿਆ ਗਿਆ ਪਰ ਹੁਣ ਜੱਗੀ ਸਾਹਿਬ ਪਹਿਲੀ ਖੋਜ ਦੇ ਉਲਟ ਸਾਰੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨ ਕੇ ਦਸਮ ਗ੍ਰੰਥ ਦਾ ਟੀਕਾ ਕਰਕੇ ਘਰ ਘਰ ਪਹੁੰਚਾ ਰਹੇ ਹਨ ਜੇ ਉਹਨਾਂ ਦੀ ਨਵੀਂ ਖੋਜ ਸਹੀ ਹੈ ਤਾਂ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਮਿਲਿਆ ਸਨਮਾਨ ਵਾਪਸ ਕਰਨਾ ਚਾਹੀਦਾ ਹੈ ਅਤੇ ਗੁਰਮਤ ਗਿਆਨ ਗੁਰਮਤ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਦਸਮ ਗ੍ਰੰਥ ਦੀ ਆਲੋਚਨਾ ਸਮੇਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਯੂਨੀਵਰਸਿਟੀਆਂ ਦਾ ਵੀ ਅਜੀਬ ਆਲਮ ਹੈ ਦਸਮ ਗ੍ਰੰਥ ਨੂੰ ਗੁਰੂ ਸਾਬਤ ਕਰਨ ਵਾਲੇ ਨੂੰ ਡਿਗਰੀ ਅਤੇ ਉਸ ਦੇ ਉਲਟ ਖੋਜ ਕਰਨ ਵਾਲੇ ਨੂੰ ਵੀ ਡਿਗਰੀ ਇਸ ਤਰ੍ਹਾਂ ਜਨ ਸਧਾਰਨ ਨੂੰ ਜਨ ਸਧਾਰਨ ਨੂੰ ਭੰਬਲ ਪੂਸੇ ਪਾ ਕੇ ਕੋਈ ਨਾ ਕੋਈ ਪਵਾੜਾ ਜਾਂ ਡਾਕਟਰ ਪੰਥ ਵਿੱਚ ਪਾਈ ਰੱਖਦੇ ਹਨ ਡਾਕਟਰ ਪਸ਼ੌਰ ਸਿੰਘ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਨਵੀਂ ਖੋਜ ਨਾਲ ਕਾਫੀ ਦੇਰ ਪੰਥ ਵਿੱਚ ਮੇਲਾ ਪਿਆ ਰਿਹਾ ਜਿਸ ਦੀ ਜਿਸ ਦੀ ਐਸਐਸ ਦੁਸਾਂਝ ਵਰਗੇ ਕਾਮਰੇਡੀ ਬੁੱਧੀਜੀਵੀਆਂ ਨੇ ਡਟ ਕੇ ਹਮਾਇਤ ਕੀਤੀ ਅਖੀਰ ਜਦ ਅਕਾਲ ਤਖਤ ਤੇ ਬੁਲਾਏ ਗਏ ਤਾਂ ਮਾਮਲਾ ਨਿਪਟਿਆ ਗੁਰਬਾਣੀ ਦੇ ਸ਼ਬਦ ਵਿੱਚੋਂ ਇੱਕ ਤੁਕ ਲੈ ਕੇ ਸਿੱਖ ਸਿਧਾਂਤ ਦਾ ਮਖੌਲ ਉਡਾਉਣਾ ਅਤੇ ਇਤਿਹਾਸ ਵਿੱਚੋਂ ਇੱਕ ਟਰੂਕ ਲੈ ਕੇ ਜਾਂ ਕਿਸੇ ਇੱਕ ਪ੍ਰਮੁੱਖ ਹਸਤੀ ਨੂੰ ਅੱਗੇ ਕਰਕੇ ਸਿੱਖ ਇਤਿਹਾਸ ਨਾਲ ਜਿਸ ਤਰ੍ਹਾਂ ਖਿਲਵਾੜੇ ਡਾਕਟਰ ਕਰਦੇ ਹਨ ਉਸ ਦੀ ਮਿਸਾਲ ਕੌਮੀ ਸੁਹਾ ਪੰਥ ਦੀ ਆਵਾਜ਼ ਸਨ 2008 ਦੇ ਮਈ ਅੰਕ ਵਿੱਚ ਦੇਖੀ ਜਾ ਸਕਦੀ ਹੈ ਕਿਤਬਤ ਰੂਲੀ ਪਾਤਸ਼ਾਹੀ ਦੇ ਸਰਲੇਖ ਹੇਠ ਡਾਕਟਰ ਹਰਜਿੰਦਰਜੀਤ ਸਿੰਘ ਅਤੇ ਡਾਕਟਰ ਗੁਰਪਿਆਰ ਸਿੰਘ ਨੇ ਬਾਬਾ ਬੰਦਾ ਸਿੰਘ ਨੂੰ ਹੀਰੋ ਬਣਾ ਕੇ 18ਵੀਂ ਸਦੀ ਦੇ ਸਾਰੇ ਸਿੱਖ ਇਤਿਹਾਸ ਤੇ ਸਾਰੀਆਂ ਪ੍ਰਮੁੱਖ ਇਤਿਹਾਸ ਇਤਿਹਾਸ ਸ਼ਖਸੀਤਾਂ ਭਾਈ ਮਨੀ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਆਦੀ ਅਤੇ 20ਵੀਂ ਸਦੀ ਦੇ ਮਹਾਨ ਵਿਦਵਾਨ doctor Vir Singh professor Sahib Singh principal Satbir Singh Karam Singh historian ਅਤੇ ਡਾਕਟਰ ਗੰਡਾ ਸਿੰਘ ਆਦਿ ਸਭ ਨੂੰ ਮਿੱਟੀ ਵਿੱਚ ਰੋਲ ਦਿੱਤਾ ਇਹ ਕੇਵਲ ਪੜ੍ਹ ਕੇ ਹੀ ਪਤਾ ਚੱਲ ਸਕਦਾ ਹੈ ਐਮਏ ਦੀ ਡਿਗਰੀ ਲੈਣ ਪਿੱਛੋਂ ਅੱਜਕੱਲ ਨੌਕਰੀ ਤਾਂ ਜਲਦੀ ਮਿਲਦੀ ਕੋਈ ਨਹੀਂ ਇਸ ਲਈ ਫਿਰ ਇਹ ਡਾਕਟਰੇਟ ਕਰਨ ਲਈ ਕਮਰ ਕਸਾ ਕਰ ਲੈਂਦੇ ਹਨ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਮਿਲਣ ਲੱਗ ਜਾਂਦੀ ਹੈ ਅਤੇ ਜੇਬ ਖਰਚਾ ਤੁਰਦਾ ਰਹਿੰਦਾ ਹੈ 4-5 ਸਾਲ ਇਧਰੋਂ ਉਧਰੋਂ ਕਿਤਾਬਾਂ ਪੜ੍ਹੀਆਂ ਥੀਸਿਸ ਲਿਖਿਆ ਡਾਕਟਰ ਬਣ ਗਏ ਨੌਕਰੀ ਮਿਲ ਗਈ ਅਤੇ ਸਮਾਜ ਵਿੱਚ ਮਾਨ ਸਤਿਕਾਰ ਤੇ ਸਰਕਾਰੀ ਦੁਆਰੇ ਕੁਰਸੀ ਵੀ ਮਿਲ ਜਾਂਦੀ ਹੈ ਸਿੱਖੀ ਬਾਰੇ ਕਿਤਾਬਾਂ ਲਿਖਣ ਵਾਲੇ ਇਹਨਾਂ ਡਾਕਟਰਾਂ ਵਿੱਚੋਂ ਬਹੁਤਿਆਂ ਦੇ ਸਿੱਖੀ ਕਿਤੇ ਨੇੜੇ-ਤੇੜੇ ਦੀ ਵੀ ਲੰਗੀ ਨਹੀਂ ਬਹੁਤਿਆਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਨਾ ਹੀ ਕੋਈ ਨਿਤਨੇਮ ਦੀ ਲੋੜ ਹੈ ਨਾ ਹੀ ਅੰਮ੍ਰਿਤ ਵੇਲ ਦੀ ਸੰਭਾਲ ਇਹਨਾਂ ਦਾ ਆਪਣਾ ਹੀ ਕੋਸ਼ ਹੈ ਅਤੇ ਆਪਣੇ ਹੀ ਅਰਥ ਹਨ ਗੁਰਬਾਣੀ ਵਿੱਚ ਦਰਜ ਹੈ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹੁਰਾ ਫਰੈ ਅੰਗ 1146 ਜਿਸ ਦੇਹੁਰੇ ਬਾਰੇ ਇਹ ਗੱਲ ਲਿਖੀ ਹੈ ਦੇਹੁਰਾ ਮੌਜੂਦ ਹੈ ਦੇਹੁਰਾ ਫਿਰਿਆ ਹੋਇਆ ਸਾਫ਼ ਦਿਸਦਾ ਹੈ ਪਰ ਇਹ ਅਰਥ ਕਰਦੇ ਹਨ ਦੇਹੁਰਾ ਫਿਰਨ ਦਾ ਅਰਥ ਹੈ ਕਿ ਸੰਗਤ ਉੱਠ ਕੇ ਨਾਮਦੇਵ ਜੀ ਕੋਲ ਚਲੀ ਗਈ ਅਤੇ ਗੁਰਬਾਣੀ ਦੇ ਵਾਕਾਂ ਨੂੰ ਸਹੀ ਮੰਨਣ ਵਾਲੇ ਲਈ ਇਹਨਾਂ ਦਾ ਕੋਸ਼ ਅੰਧ ਵਿਸ਼ਵਾਸੀ ਬ੍ਰਾਹਮਣਵਾਦੀ ਮੂਰਖ ਵਰਗੇ ਸ਼ਬਦ ਦੱਸਦਾ ਹੈ ਜਦੋਂ ਇਹ ਡਾਕਟਰ ਇਕੱਠੇ ਹੁੰਦੇ ਹਨ ਤਾਂ ਕਿਸੇ ਗੱਲ ਤੇ ਮਤਭੇਦ ਤੋਂ ਸੌਂਕਣਾ ਵਾਂਗ ਲੜਦੇ ਦੇਖੇ ਜਾਂਦੇ ਹਨ 18ਵੀਂ ਸਦੀ ਦਾ ਸਿੱਖ ਇਤਿਹਾਸ ਜਿਸ ਤੇ ਪੰਥ ਨੂੰ ਮਾਣ ਹੈ ਨੂੰ ਸਿਰਜਣ ਵਾਲੇ ਮਰਜੀਵੜੇ ਸਿੱਖਾਂ ਵਿੱਚੋਂ ਕਿਸੇ ਕੋਲ ਵੀ ਡਾਕਟਰ ਦੀ ਡਿਗਰੀ ਨਹੀਂ ਸੀ ਇਸੇ ਤਰ੍ਹਾਂ 20ਵੀਂ ਸਦੀ ਦੇ ਸਿੱਖ ਸੰਘਰਸ਼ ਦੇ ਖੜਕੂ ਲਹਿਰ ਵਾਲੇ ਸਾਰੇ ਹੀ ਅੰਧਵਿਸ਼ਵਾਸੀ ਬ੍ਰਾਹਮਣਵਾਦੀ ਟਕਸਾਲੀਏ ਅਤੇ ਰਣਧੀਰ ਸਿੰਘ ਦੇ ਖੰਡ ਕੀਤਨੀਏ ਹੀ ਮਿਲਦੇ ਹਨ ਸਾਰੇ ਪੰਥ ਵੱਲੋਂ ਪ੍ਰਵਾਨਿਤ ਅਤੇ ਸਨਮਾਨਿਤ ਸੰਤ ਜਰਨੈਲ ਸਿੰਘ ਜੀ ਖਾਲਸਾ ਵੀ ਕੋਈ ਡਾਕਟਰ ਨਹੀਂ ਸੀ ਇੱਕ ਬ੍ਰਾਹਮਣਵਾਦੀ ਗੁਰਮਤ ਮਿਸ਼ਨਰੀਆਂ ਦੀ ਸੋਚ ਅਨੁਸਾਰ ਟਕਸਾਲੀ ਸਿੱਖ ਸਨ ਕੈਸੀ ਜੀਵ ਗੱਲ ਹੈ ਕਿ ਜਦ ਇਹ ਡਾਕਟਰ ਇੱਕ ਦੂਸਰੇ ਨਾਲ ਗੱਲ ਕਰਨਗੇ ਤਾਂ ਇੱਕ ਦੂਸਰੇ ਨੂੰ ਡਾਕਟਰ ਸਾਹਿਬ ਕਹਿਣਗੇ ਪਰ ਜਦ ਸਟੇਜ ਤੋਂ ਕੋਈ ਗੁਰਬਾਣੀ ਦੀ ਗੱਲ ਕਰਨੀ ਹੋਵੇ ਤਾਂ ਕਹਿਣਗੇ ਨਾਨਕ ਕਹਿੰਦਾ ਹੈ ਕਬੀਰ ਕਹਿੰਦਾ ਹੈ ਕਿ ਗੁਰੂ ਸਾਹਿਬ ਲਿਖ ਰਹੇ ਹਨ ਬਾਣੀ ਭਗਤ ਕਬੀਰ ਜੀਓ ਕੀ 20ਵੀਂ ਸਦੀ ਦੇ ਆਰੰਭ ਵਿੱਚ ਅਨੇਕਾਂ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਜੀ ਡਬਲ ਐਮਏ ਡਾਕਟਰ ਭਾਈ ਜੋ ਸਿੰਘ ਜੀ ਪਦਮ ਪੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਡਾਕਟਰ ਬਲਬੀਰ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਆਦ ਹੋਏ ਪਰੰਤੂ ਅੱਜ ਕੱਲ ਦੇ ਡਾਕਟਰਾਂ ਇਹਨਾਂ ਦੀਆਂ ਕਿਰਤਾਂ ਨੂੰ ਪ੍ਰਵਾਨ ਨਹੀਂ ਕਰਦੇ ਮੈਂ ਜਦ 1978 ਵਿੱਚ ਬਦਲ ਕੇ ਲੁਧਿਆਣੇ ਆਇਆ ਤਾਂ ਗੁਰਮਤ ਮਿਸ਼ਨਰੀ ਕਾਲਜ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਪ੍ਰਿੰਸੀਪਲ ਹਰਭਜਨ ਸਿੰਘ ਨਾਲ ਗੱਲ ਕਰਦੇ ਇੱਕ ਵਾਰੀ ਭਾਈ ਵੀਰ ਸਿੰਘ ਦਾ ਵੇਰਵਾ ਪਾ ਦਿੱਤਾ ਪ੍ਰਿੰਸੀਪਲ ਸਾਹਿਬ ਇੱਕਦਮ ਉਤੇਜਿਤ ਹੋ ਕੇ ਕਹਿਣ ਲੱਗੇ ਉਹ ਭਾਈ ਵੀਰ ਸਿੰਘ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਵਿਆਕਰਣ ਚੁਰਾ ਕੇ ਲੈ ਗਿਆ ਸੀ ਉਸ ਪਿੱਛੋਂ ਮੈਂ ਕਲਾਸ ਛੱਡ ਦਿੱਤੀ ਕੋਈ ਬੰਦਾ ਭਾਵੇਂ ਜਪਜੀ ਸਾਹਿਬ ਦਾ ਪਾਠ ਸ਼ੁੱਧ ਨਾ ਕਰਦਾ ਹੋਵੇ ਪਰ 8-10 ਸਾਲ ਕਿਸੇ ਸੰਤ ਦਾ ਗੜਵਈ ਰਿਹਾ ਹੋਵੇ ਉਹ ਜੋ ਵੀ ਕਹਿ ਦੇਵੇ ਸਭ ਬ੍ਰਹਮ ਵਾਕ ਹੈ ਜੇ ਕਹਿ ਦੇਵੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਬੱਕਰੀ ਦੇ ਢਿੱਡ ਵਿੱਚੋਂ ਊਠ ਕੱਢਿਆ ਸੀ ਕੋਈ ਕਿੰਤੂ ਨਹੀਂ ਕਰ ਸਕਦਾ ਕਿਉਂਕਿ ਗੜਵਈ ਦੀ ਗੜਵਈ ਦੀ ਡਿਗਰੀ ਉਹਨਾਂ ਕੋਲ ਹੈ ਦੂਸਰੇ ਪਾਸੇ ਜੇ ਡਾਕਟਰ ਸਾਹਿਬ ਕਹਿ ਦੇਣ ਕਿ ਪੰਜਾ ਸਾਹਿਬ ਦਾ ਪੱਥਰ ਬਾਹਰ ਘੜ ਕੇ ਫਿੱਟ ਕੀਤਾ ਹੈ ਨੂੰ ਵੀ ਕੋਈ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਡਾਕਟਰ ਸਾਹਿਬ ਦੀ ਖੋਜ ਹੈ ਜੇ ਕੋਈ ਖੋਜ ਦੇ ਉਲਟ ਕਹਿ ਦੇਵੇ ਤਾਂ ਬੜੇ ਫਕਰ ਨਾਲ ਕਹਿ ਦਿੰਦੇ ਹਨ ਕਿ ਸਾਡੇ ਗੁਰੂ ਨੇ ਕਿਹਾ ਹੈ ਲਾਈ ਲਗ ਮੋਮਨ ਨਾਲੋਂ ਖੋਜੀ ਕਾਫਰ ਚੰਗਾ ਪਰ ਗੁਰੂ ਸਾਹਿਬ ਫਰਮਾ ਰਹੇ ਹਨ ਪੜਿਆ ਮੂਰਖ ਆਖੀਏ ਜਿਸ ਲਬ ਲੋਭ ਅਹੰਕਾਰਾ ਅੰਗ 140 ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਜਹ ਕੁੰਟਕਾ ਘੜੀ ਨਾ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਮਨ ਤਨ ਸੀਤਲ ਹੋਏ ਚਾਰੇ ਕਿਲ ਵਿਖ ਉਹਨੇ ਅੱਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰਮ ਤਾਂ ਨਿਮਖ ਸਿਮਰਤ ਤਰਿਆ ਅੰਗ 70 ਸਿੱਖ ਧਰਮ ਗੁਰੂ ਸਾਹਿਬ ਨੇ ਗ੍ਰਸਤੀਆਂ ਲਈ ਬਣਾਇਆ ਹੈ ਅਤੇ ਗ੍ਰਸਤੀ ਨੂੰ ਪੈਸਾ ਟਕਾ ਸਮਾਜ ਵਿੱਚ ਮਾਣ ਸਤਕਾਰ ਔਲਾਦ ਸਭ ਕੁਝ ਚਾਹੀਦਾ ਹੈ ਤਾਂ ਕਿ ਗੁਰੂ ਕਾ ਸਿੱਖ ਦੁਨਿਆਵੀ ਆਰਥਿਕ ਲੋੜਾਂ ਲਈ ਦਰਦਰ ਧੱਕੇ ਨਾ ਖਾਵੇ ਗੁਰੂ ਸਾਹਿਬ ਨੇ ਆਪ ਸਿੱਖ ਨੂੰ ਜੀਵਨ ਸੇਧ ਬਖਸ਼ੀ ਹੈ ਇਉਂ ਫਰਮਾਉਂਦੇ ਹਨ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇਹ ਰਹਾਓ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਅੰਗ 1308 ਬਲਕਿ ਇੱਥੋਂ ਤੱਕ ਦੱਸ ਦਿੱਤਾ ਹੈ ਕਿ ਪਰਮੇਸ਼ਰ ਤਾਂ ਅੰਤਰਜਾਮੀ ਹੈ ਵਿਣ ਬੋਲਿਆ ਸਭ ਕੇ ਜਾਣਦਾ ਕਿਸ ਆਕਿਆ ਕੀਚੈ ਅਰਦਾਸ ਅਣ ਮੰਗਿਆ ਦਾਨ ਦੀਜੇ ਦਾਤੇ ਤੇਰੀ ਭਗਤ ਸੱਚੇ ਤੇਰੀ ਭਗਤ ਭਰੇ ਭੰਡਾਰਾ ਅਣਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ ਇਸੇ ਤਰ੍ਹਾਂ ਗੁਰੂ ਦੀ ਵਡਿਆਈ ਬਾਰੇ ਗੁਰਬਾਣੀ ਵਾਰ-ਵਾਰ ਦੱਸ ਰਹੀ ਹੈ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੇ ਸੁਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਪੂਰੇ ਗੁਰੂ ਅੰਦਰ ਪਰਮੇਸ਼ਰ ਆਪ ਵਸ ਰਿਹਾ ਹੋਣ ਕਰਕੇ ਗੁਰੂ ਪਰਮੇਸ਼ਰ ਨਾਲ ਭੇਦ ਹੈ ਫਰਮਾਉਂਦੇ ਹਨ ਹਰ ਗੁਰ ਮੂਰਤ ਏਕਾ ਵਰਤੇ ਨਾਨਕ ਹਰ ਗੁਰ ਭਾਇਆ ਸਤਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟਾ ਸੁਣਾਇਆ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਹਿਬਾਸ ਇਸ ਲਈ ਗੁਰੂ ਆਪਣੇ ਸਿੱਖ ਪੁੱਤਰਾਂ ਦੀ ਹਰ ਪ੍ਰਕਾਰ ਰੱਖਿਆ ਕਰਦਾ ਹੈ ਅਤੇ ਸਿੱਖ ਦੀ ਲੋਕ ਪ੍ਰਲੋਕ ਸਹਾਇ ਹੋ ਕੇ ਸਹਾਇਤਾ ਕਰਦਾ ਹੈ ਫਰਮਾਉਂਦੇ ਹਨ ਸਤਿਗੁਰ ਸਿੱਖ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਫਰਮਾਉਂਦੇ ਹਨ ਪ੍ਰਭੂ ਹੋਏ ਕਿਰਪਾਲ ਤਾ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਦਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਇਹ ਤਾਂ ਗੁਰੂ ਬਾਣੀ ਵਿੱਚ ਪਰਮੇਸ਼ਰ ਤੇ ਗੁਰੂ ਦੀਆਂ ਸਿਫਤਾਂ ਦਰਜ ਹਨ ਗੁਰੂ ਕੇ ਸਿੱਖ ਕਾਲ ਤੋਂ ਪਰਮੇਸ਼ਰ ਨੂੰ ਰਾਧ ਕੇ ਗੁਰੂ ਬਾਣੀ ਪੜ੍ਹ ਕੇ ਅਤੇ ਗੁਰੂ ਕੀ ਸੇਵਾ ਕਰਕੇ ਸਭ ਦਾਤਾ ਪ੍ਰਾਪਤ ਕਰਦੇ ਆਏ ਹਨ ਹੁਣ ਪ੍ਰਾਪਤ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ ਸਿੱਖ ਮਿਸ਼ਨਰੀ ਕਾਲਜ ਦੀ ਵਿਆਕਰਣ ਵਾਲੇ ਅਰਥਾਂ ਅਨੁਸਾਰ ਗੁਰੂ ਖੁਸ਼ ਹੋ ਕੇ ਕਿਸੇ ਦੀ ਮਰਾਦ ਪੂਰੀ ਨਹੀਂ ਕਰ ਸਕਦਾ ਇਸ ਲਈ ਮਾਤਾ ਸੁਲਖਣੀ ਵਾਲੀ ਸਾਖੀ ਝੂਠੀ ਹੈ ਰਜਨੀ ਵਾਲੀ ਕਹਾਣੀ ਮਨ ਘੜਤ ਹੈ ਗੁਰਬਾਣੀ ਪੜ੍ਹ ਕੇ ਕੋਈ ਸਿਰਕ ਰੋਗ ਦੂਰ ਨਹੀਂ ਹੁੰਦਾ ਗੁਰੂ ਕੋਈ ਕਿਸੇ ਦਾ ਕੋਈ ਸਿਰਕ ਰੋਗ ਨਹੀਂ ਘਟਾ ਹਟਾ ਸਕਦਾ ਇਸ ਲਈ ਦਿੱਲੀ ਦੇ ਵਜ਼ੀਰ ਖਾਨ ਤੇ ਵਜ਼ੀਰ ਖਾਨ ਦਾ ਜਲੋਧਰ ਰੋਗ ਦੂਰ ਕਰਨ ਵਾਲੀ ਘਟਨਾ ਅੰਧ ਵਿਸ਼ਵਾਸ ਹੈ ਫੂਲ ਵੰਸ਼ ਦੇ ਵਡੇਰਿਆਂ ਨੂੰ ਰਾਜ ਪ੍ਰਾਪਤੀ ਦਾ ਕੋਈ ਵਰ ਗੁਰੂ ਨੇ ਨਹੀਂ ਦਿੱਤਾ ਵਰ ਸਰਾਪ ਸਭ ਬ੍ਰਾਹਮਣਵਾਦ ਹੈ ਜਦ ਕਿ ਗੌੜੀ ਦੀ ਵਾਰ ਵਿੱਚ ਗੁਰੂ ਨਿੰਦਕਾਂ ਦਾ ਜੋ ਹਾਲ ਹੋਇਆ ਉਹ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਦਰਜ ਕੀਤਾ ਹੈ ਪਰ ਵਿਆਕਰਣ ਆਖਦੀ ਹੈ ਭਾਈ ਸੱਤੇ ਅਤੇ ਭਾਈ ਬਲਵੰਨ ਨੂੰ ਕੋਈ ਸਰਾਪ ਨਹੀਂ ਮਿਲਿਆ ਨਾਨਕ ਵਿਚਾਰੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੁੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਖਾਂਦੇ ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਨ ਪਾਲ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ ਪੇੜ ਮਡਾਉ ਕਟਿਆ ਤਿਸ ਡਾਲ ਸੁਕੰਦੇ ਤੁਰ ਮਾਰੇ ਪੂਰੇ ਸਤਗੁਰੂ ਸੇਈ ਹੁਣ ਸਤਗੁਰ ਮਾਰੇ ਜੇ ਮੇਲਣ ਨੂੰ ਬਹੁ ਤੇਰਾ ਲੋਚੀਏ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾਲ ਹਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤੁਸੀਂ ਮਾਰ ਜਮ ਜੰਦਾਰੇ ਗੁਰ ਬਾਬੇ ਫਿਟ ਕੇ ਸੇ ਫਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤੇ ਨੰਦਕ ਦੁਸ਼ਟ ਸਭ ਤਾਰੇ ਪਰ ਮਿਸ਼ਨਰੀ ਕਾਲਜ ਵਾਲੇ ਇਹ ਤੁਕਾਂ ਨਾ ਤਾਂ ਆਪ ਪੜਨਗੇ ਤੇ ਨਾ ਹੀ ਆਪਣੇ ਪਾਠਕਾਂ ਨੂੰ ਪੜਾਉਣਗੇ ਕਿਉਂਕਿ ਗੁਰਬਾਣੀ ਦੀਆਂ ਤੁਕਾਂ ਉਹਨਾਂ ਦੀ ਤਰਕਵਾਦੀ ਸੋਚ ਤੇ ਕਰਾਰੀ ਚਪੇੜ ਮਾਰਦੀਆਂ ਹਨ ਗੁਰਬਾਣੀ ਅੰਦਰ ਆਏ ਇਨ੍ਹਾਂ ਪ੍ਰਮਾਣਾਂ ਦੇ ਬਾਵਜੂਦ ਵੀ ਜੇ ਮਿਸ਼ਨਰੀ ਕਾਲਜ ਵਾਲੇ ਸੱਤੇ ਬਲਵੰਡ ਦੀ ਵਾਰ ਨਾਲ ਸੰਬੰਧਿਤ ਪੰਥ ਪ੍ਰਵਣਤ ਸਾਖੀ ਨੂੰ ਜੇ ਮਨ ਘੜਤ ਕਹਿ ਕੇ ਨਕਾਰਦੇ ਹਨ ਤਾਂ ਸਹੀ ਨਿਰਣਾ ਸੀ ਪਾਠਕਾਂ ਦੇ ਹੱਥ ਵਿੱਚ ਛੱਡਦੇ ਹਾਂ ਹੁੰਦੇ ਪ੍ਰਤੱਖ ਗੁਰੂ ਜੋ ਵਿਛੜ ਤਿੰਨ ਕੋ ਦਰ ਢੋਈ ਨਹੀਂ ਜੇ कोई जाय मिले इतना निंदका ਥੁੱਕ फिक्के थुक थुक पाही जो सतगुर फिटके से सब जगत फिटके ਨਿਤ ਭੰਬਲ ਪੂਸੇ ਖਾਹੀ ਜੋ ਸਤਗੁਰ ਮਾਰੇ ਤਿਨ ਜਾਏ ਮਿਲੇ ਰਹਿੰਦੀ ਖੁੰਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਤੀ ਗੁਰ ਕੇ ਕੇ ਜੇ ਉਸ ਮਿਲੇ ਤਿਸ ਕੁਸ਼ਟ ਉਠਾਈ ਜੇ ਮੇਰੀ ਇਸ ਲੋਕ ਵਿੱਚ ਰੱਬ ਨੇ ਜਾਂ ਗੁਰੂ ਨੇ ਮੇਰੀ ਸਹਾਇਤਾ ਹੀ ਨਹੀਂ ਕਰਨੀ ਮੇਰਾ ਕੋਈ ਦੁੱਖ ਸੁਣਨਾ ਹੀ ਨਹੀਂ ਸੁਣ ਕੇ ਦੁੱਖ ਦੂਰ ਕਰਨਾ ਹੀ ਨਹੀਂ ਮੇਰਾ ਕੋਈ ਰੋਗ ਹੀ ਦੂਰ ਨਹੀਂ ਕਰਨਾ ਤਾਂ ਮੈਂ ਅਜਿਹੇ ਘੁੱਗੂ ਰੱਬ ਤੇ ਘੁੱਗੂ ਗੁਰੂ ਕੋਲੋਂ ਕੀ ਲੈਣਾ ਹੈ ਮੇਰੇ ਆਪਣਾ ਕਰਮ ਅਨੁਸਾਰ ਜੋ ਮੈਨੂੰ ਮਿਲਣਾ ਹੈ ਮਿਲ ਹੀ ਰਿਹਾ ਹੈ ਮਿਲ ਹੀ ਜਾਵੇਗਾ ਫਿਰ ਗੁਰੂ ਕੋਲ ਆਉਣ ਦੀ ਲੋੜ ਹੀ ਕੀ ਇਸ ਤੋਂ ਵੱਧ ਕਾਮਰੇਡੀ ਸੋਚ ਵਿਆਕਰਣ ਦੀ ਕੀ ਹੋ ਸਕਦੀ ਹੈ ਰੂਸ ਦੇ ਰਾਸ਼ਟਰਪਤੀ ਮਿਖਾਲ ਖੁਰਸੋਚੋਵ ਨੇ ਵੀ 1960 ਵਿੱਚ ਇਹੀ ਕਿਹਾ ਸੀ ਟਾਈਮਜ਼ ਆਫ ਇੰਡੀਆ ਅਖਬਾਰ ਵਿੱਚ ਫੋਟੋ ਆਈ ਸੀ ਦੋਨੋਂ ਹੱਥ ਉੱਪਰ ਚੁੱਕ ਕੇ ਕਹਿ ਰਹੇ ਸੀ God cannot give a loaf of bread, you have to earn it without, with your own hands. ਇਤਿਹਾਸ ਗਵਾਹ ਹੈ ਕਿ ਉਸੇ ਸਾਲ ਰੂਸ ਵਿੱਚ ਸੋਕਾ ਪਿਆ ਕਾਲ ਪੈ ਗਿਆ ਰੂਸ ਨੂੰ ਦੂਸਰੇ ਮੁਲਕਾਂ ਤੋਂ ਅੰਨ ਮੰਗਾਉਣਾ ਪਿਆ 2003 ਵਿੱਚ ਗੁਜਰਾਤ ਵਾਸੀ ਵਾਸੂ ਭਾਰਦਵਾਜ ਨੇ ਹੱਡੀਆਂ ਦਾ ਕੈਂਸਰ ਹਰਮੰਦਰ ਸਾਹਿਬ ਗੁਰਬਾਣੀ ਦਾ ਪਾਠ ਸੁਣ ਕੇ ਠੀਕ ਹੋ ਗਿਆ ਕੁੱਲ ਦੁਨੀਆ ਨੇ ਭਾਰਦਵਾਜ ਦੀ ਜ਼ਬਾਨੀ ਸਾਰੀ ਗੱਲਬਾਤ ਟੀਵੀ ਤੇ ਆਪ ਦੇਖੀ ਕਿਸੇ ਗੁਰਸਿੱਖ ਨੇ ਵੀ ਇਸ ਤੇ ਕਿੰਤੂ ਨਹੀਂ ਕੀਤਾ ਸਭ ਨੇ ਮੋਹ ਧੰਨ ਗੁਰੂ ਰਾਮਦਾਸ ਜੀ ਦੇ ਬੋਲ ਨਿਕਲੇ ਕੇਵਲ ਕਾਮਰੇਡਾਂ ਦੇ ਤਰਕਸ਼ੀਲ ਟੋਲੇ ਨੇ ਅਖਬਾਰਾਂ ਵਿੱਚ ਚੈਲੰਜ ਕੀਤਾ ਤੇ ਕਾਲਾ ਫਗਾਨਾ ਦੇ ਸਮਰਥਕ ਕਹਿ ਰਹੇ ਸਨ ਕਿ ਪੈਸੇ ਦੇ ਕੇ ਭਾਰਦਵਾਜ ਦੇ ਮੂੰਹੋਂ ਇਹ ਕਹਾਇਆ ਗਿਆ ਪਾਠਕ ਆਪ ਹੀ ਅੰਦਾਜ਼ਾ ਲਾਉਣ ਕਿ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਹਨ ਜਾਂ ਕਾਮਰੇਡੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਹਨ